ਨਹੀਂ ਪਾਵਾ ਉਹ ਅਥਾ ਇਹ ਥਰਨਾ ਰਹਾਵਾ ਥੋੜਾ ਥਲ ਥਾਨਕ ਅਰੰਭੈ ਬਿਨਹੀ ਥੰਬੈ ਮੰਦਰ ਥੰਬੈ ਥਥਾ ਅਥਾ ਥਾ ਨਹੀਂ ਪਾਵਾ ਅਥਾ ਹੈ ਅਥਾ ਕੀ ਹੈ ਜਿਹੜਾ ਗਿਆਨ ਹੈ ਨਾ ਪ੍ਰਵੇਸ਼ ਬ੍ਰਹਮ ਗਿਆਨ ਆਤਮ ਗਿਆਨ ਪਰ ਟੋਟਲ ਸ੍ਰਿਸ਼ਟੀ ਦੀ ਰਚਨਾ ਦਾ ਗਿਆਨ ਤੇ ਅਥਾ ਹੈ ਜਿੰਨਾ ਸਾਨੂੰ ਗਿਆਨ ਚਾਹੀਦਾ ਇਹ ਜੀ ਅਥਾ ਹੈ ਇਹ ਅਸੀਂ ਪੂਰਾ ਕਰਕੇ ਇਥੋਂ ਛੁੱਟਾਂਗੇ ਜਿਹੜਾ ਛੁੱਟਣ ਦੀ ਵਿਧੀ ਦਾ ਗਿਆਨ ਹੈ ਉਹ ਅਥਾ ਨਹੀਂ ਹੈ ਜੇ ਉਹ ਅਥਾ ਹੋਵੇ ਤਾਂ ਫਿਰ ਨਿਕਲ ਨਹੀਂ ਸਕਦਾ ਤਾਂ ਕੋਈ ਉਹ ਅਥਾ ਨਹੀਂ ਗਿਆ ਉਹ ਤਾਂ ਬਾਹਰ ਵੀ ਬਹੁਤ ਕੁਝ ਗਿਆਨ ਹੈ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਸਾਡੇ ਕੋਲ ਜਵਾਬ ਨਹੀਂ ਹੁੰਦੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਗੁਰਬਾਣੀ ਜਵਾਬ ਨਹੀਂ ਦੇ ਰਹੀ ਪਰ ਧਰਮ ਦੀ ਦੁਨੀਆ ਜਿਹੜੇ ਲੋਕ ਨੇ ਨਾ ਆਮ ਸਧਾਰਨ ਉਹ ਇਹੋ ਜਿਹੇ ਸਵਾਲ ਕਰਦੇ ਨੇ ਜਿਵੇਂ ਅਸੀਂ ਉਹ ਰੱਬ ਹੁੰਦੇ ਅਸੀਂ ਹਰੇਕ ਸਵਾਲ ਦਾ ਜਵਾਬ ਦਈਏ ਪਰ ਇਹ ਜੀ ਪਰੰਪਰਾ ਵੀ ਪਿੱਛੇ ਆਈ ਹੈ ਲੋਕ ਆਪਣੇ ਆਪ ਨੂੰ ਰੱਬੇ ਬੋਲਦੇ ਸੀ ਧਰਮ ਤਾਂ ਉਹ ਸਵਾਲ ਕਰਦੇ ਨੇ ਅਗਲੇ ਭਗਤਾਂ ਨੇ ਤਾਂ ਹੀ ਆਪਣੇ ਆਪ ਨੂੰ ਦਾਸ ਕਿਹਾ ਵੀ ਦਾਸ ਦੀ ਤਾਂ ਸਿਮਤ ਨੌਲੇਜ ਹੁੰਦੀ ਹੈ ਬਾਲਗ ਦੀ ਜਿਹੜੀ ਨੌਲੇਜ ਹੈ ਉਹ ਅਥਾ ਹੁੰਦੀ ਹੈ ਜਿਹੜਾ ਬੜੀਆਂ ਬੜੀਆਂ ਜਿਹਦੇ ਕੋਲ ਹਜ਼ਾਰਾਂ ਲੱਖਾਂ ਫੈਕਟਰੀਆਂ ਨੇ ਐਡੀ ਕੁ ਫੈਕਟਰੀ ਆ ਇੱਕ ਸ੍ਰਿਸ਼ਟੀ ਸਾਰੀ ਆ ਜਿਹੜਾ ਆਪਣਾ ਧਰਤੀ ਹੈ ਇਹ ਸਾਰੀ ਇੱਕ ਫੈਕਟਰੀ ਹੈ ਉਹਦੀ ਐਜੀਆਂ ਲੱਖਾਂ ਕਰੋੜਾਂ ਫੈਕਟਰੀਆਂ ਨੇ ਉਹਨੇ ਆਪੇ ਬਣਾਈਆਂ ਨੇ ਆਪੇ ਚਲਾਈਆਂ ਨੇ ਉਹਦਾ ਗਿਆਨ ਅਥਾ ਹੈ ਉਹ ਅਥਾ ਹੈ ਉਹਦੀ ਬੁੱਧ ਅਥਾ ਹੈ ਸਾਡੇ ਵਾਸਤੇ ਬੁੱਧ ਅਥਾ ਹੈ ਸਾਡੇ ਵਾਸਤੇ ਅਥਾ ਉਹਦੀ ਥਾ ਨਹੀਂ ਪਾਇਆ ਜਾਂਦਾ ਉਹਦੀ ਅਕਲ ਦਾ ਥਾ ਨਹੀਂ ਪਾਇਆ ਜਾਂਦਾ ਉਹਦੇ ਗਿਆਨ ਦਾ ਥਾ ਨਹੀਂ ਪਾਇਆ ਜਾਂਦਾ ਇਹ ਬੜੂਚਾ ਹੋਵੇ ਕੋਈ ਸੁੱਚੇ ਸੁੱਚੇ ਕੋਈ ਜਾਣੇ ਸਰ ਅਥਾ ਕਹਤਾ ਹਾਂ ਇਸ ਵੱਲ ਦਾ ਜਵਾਬ ਨਾ ਅਸੀਂ ਖੋਜਣਾ ਨਾ ਸਾਨੂੰ ਖੋਜਣ ਦੀ ਲੋੜ ਅਸੀਂ ਖੋਜਣਾ ਕੀ ਅਸੀਂ ਆਪਣਾ ਆਪ ਖੋਜਣਾ ਅਸੀਂ ਤਾਂ ਆਪਣਾ ਕੌਣ ਨਾਨਕ ਬਨ ਆਪਾ ਕੀਤੇ ਬਿਟੇ ਨਾ ਭਰਮ ਕੀ ਤਾਈ ਖੋਜਣਾ ਆਪਣਾ ਆਪ ਅਸੀਂ ਕਿਉਂ ਜਵਾਬ ਦਈਏ ਹੋਰ ਕਿਸੇ ਚੀਜ਼ ਦਾ ਸਾਡਾ ਵਿਸ਼ਾ ਹੀ ਨਹੀਂ ਹੈ ਜਿਹੜੇ ਜਵਾਬ ਆਮ ਲੋਕ ਪੁੱਛਦੇ ਨੇ ਨਾ ਉਹ ਸਾਡਾ ਵਿਸ਼ਾ ਨਹੀਂ ਹੁਣ ਗੁਰਬਾਣੀ ਦਾ ਜਿਹੜਾ ਵਿਸ਼ਾ ਉਹ ਤੇ ਬਾਹਰ ਸਾਡਾ ਕੋਈ ਜਵਾਬ ਨਹੀਂ ਅਸੀਂ ਦੇ ਸਕਦੇ ਮੈਡੀਕਲ ਸਾਇੰਸ ਵਾਲੇ ਨੂੰ ਕੋਈ ਪੁੱਛ ਲਵੇ ਜਿਹੜੇ ਦਾ ਸਵਾਲ ਮਕੈਨੀਕਲ ਦਾ ਉਹਦਾ ਕੀ ਮਤਲਬ ਉਹਦਾ ਹੋਵੇ ਉਹਦਾ ਵਿਸ਼ਾ ਹੀ ਨਹੀਂ ਹੈ ਉਹਦਾ ਪੁੱਛੋ ਜਿਹਦਾ ਵਿਸ਼ਾ ਜਾ ਮਕੈਨੀਕਲ ਵਾਲੇ ਤੋਂ ਡਾਕਟਰੀ ਦਾ ਪੁੱਛ ਲਵੇ ਕੋਈ ਕੋਈ ਮੇਰਾ ਤਾਂ ਵਿਸ਼ਾ ਨਹੀਂ ਹੈ ਸਾਨੂੰ ਕੋਈ ਇਹਦੇ ਵਿੱਚ ਸ਼ਰਮ ਨਹੀਂ ਮੰਨਣੀ ਚਾਹੀਦੀ ਕਿ ਸਾਡਾ ਵਿਸ਼ਾ ਨਹੀਂ ਹੈ ਅਸੀਂ ਆਪਣੇ ਆਪ ਨੂੰ ਅਥਾ ਗਿਆਨ ਨਹੀਂ ਮੰਨ ਸਕਦੇ ਗੁਰਬਾਣੀ ਨਹੀਂ ਮੰਨਦੀ ਹੈ ਇਸ ਗੱਲ ਨੂੰ ਅਥਾ ਤਾਂ ਉਹਦਾ ਗਿਆਨ ਹੈ ਜਿਹਨੇ ਰਚਨਾ ਰਚੀ ਹੈ ਹਾਰ ਦਾ ਗਿਆਨ ਅਥਾ ਹੈ ਸਾਡਾ ਗਿਆਨ ਅਥਾ ਨਹੀਂ ਹੈ ਫਿਰ ਤਾਂ ਅਸੀਂ ਸੱਜਣਹਾਰੇ ਹੋਗੇ ਜੇ ਸਾਡਾ ਅਸੀਂ ਤਾਂ ਪਾ ਲਿਆ ਆਇਆ ਸਾਡਾ ਗਿਆਨ ਅਥਾ ਹੈ ਜੇ ਸੱਜਣਹਾਰ ਅਸੀਂ ਹੋ ਗਏ ਉਸ ਗਿਆਨ ਤੋਂ ਕਿੰਕਾ ਗਿਆ ਇਸ ਕਰਕੇ ਕਣਕਾ ਹੈ ਸਾਡੂ ਵਾਸਤੇ ਕਣਕਾ ਹੈ ਕਿ ਜਿਸ ਜੀਵ ਸਾਰਾ ਤਾਂ ਕਿ ਗੜੀ ਦਾ ਕਿਣਕੇ ਨੂੰ ਜਿਹੜੇ ਸਮੁੰਦਰ ਸਮਝੀ ਜਾਂਦੇ ਨੇ ਤੇ ਉਹਨਾਂ ਦੇ ਨਾਨਕ ਨੂੰ ਸਮੁੰਦਰ ਬਣਾਤਾ ਪਰਮੇਸ਼ਰ ਬਣਾਤਾ ਇਹ ਗਲਤੀ ਹੈ ਲੋਕਾਂ ਨੇ ਪਹਿਲਾਂ ਕੀਤੀ ਹੋਈ ਹੈ ਧਰਮ ਵਾਲੇ ਉਹੀ ਗਲਤੀ ਅਸੀਂ ਕਰ ਲਈ ਬੱਚੀ ਰਲ ਗਈ ਬੱਗ ਦੇ ਵਿੱਚ ਤਾਂ ਬੱਗ ਥੋੜੀ ਸਾਡਾ ਹੋ ਗਿਆ ਇੱਕ ਬੱਚੀ ਲੈ ਆਂਦੀ ਅਸੀਂ ਕਿਤੋਂ ਬਾਗਾ 2-4 ਲੱਖ ਗਊ ਦਾ ਤੋ ਜੇ ਅਸੀਂ ਇੱਕ ਬੱਚੀ ਰਲਾ ਕੇ ਆਪਣੇ ਬਾਗ ਦਾ ਮਾਲਕ ਬਣ ਗਏ ਆ ਗੱਲ ਕੀਤੀ ਹੋਈ ਬੱਚੀ ਦਾ ਸੀ ਤਾਂ ਵੀ ਬਾਗ ਸੀ ਉਹ ਬੱਚੀ ਵਿੱਚ ਰਲ ਗਈ ਬਾਗ ਦਾ ਬਾਗ ਤਾਂ ਵੀ ਬਾਗ ਬਾਗ ਦਾ ਬਾਗ ਹੀ ਰਹੂਗਾ ਬੱਚੀ 2 10 ਰਲ ਜਾਣ ਚਾਹੇ ਪੰਜ ਵਿੱਚੋਂ ਨਿਕਲੇ ਹੋਣ ਕੋਈ ਨਹੀਂ ਫਰਕ ਪੈਂਦਾ ਸਮੁੰਦਰ ਚੋਂ ਹਜ਼ਾਰਾਂ ਲੱਖਾਂ ਟਨ ਪਾਣੀ ਕਰੋੜਾਂ ਟਨ ਬੱਦਲ ਬਣ ਕੇ ਨਿਕਲਿਆ ਵੇ ਤਾਂ ਵੀ ਸਮੁੰਦਰ ਸਮੁੰਦਰ ਹੈ ਜਾਂ ਕਿ ਦਰਿਆ ਉੱਥੇ ਪੈ ਜਾਣ ਰਲ ਜਵੇ ਤਾਂ ਵੀ ਸਮੁੰਦਰ ਸਮੁੰਦਰ ਹੀ ਉੱਥੇ ਨਹੀਂ ਫਰਕ ਪੈਂਦਾ ਸੱਚਖੰਡ ਦੀ ਆਬਾਦੀ ਨੂੰ ਕੋਈ ਨਹੀਂ ਫਰਕ ਪੈਂਦਾ ਉਹ ਤਾਂ ਕਿੰਨੇ ਕਰੋੜੋ ਜੇ ਜਾ ਰਲਦੇ ਨੇ ਕਿੰਨੇ ਅਰਬ ਖਰਬੋ ਉਹਦੇ ਚੋਂ ਆ ਇਧਰ ਆ ਜਾਂਦੇ ਨੇ ਉਹ ਰੂੜੀ ਕੋਈ ਫਰਕ ਪੈਂਦਾ ਤੇ ਉਹਦੇ ਬਰਾਬਰ ਕਿਸੇ ਇੱਕ ਵਿਅਕਤੀ ਨੂੰ ਬਦਲ ਲੈਣਾ ਇਹ ਤੋਂ ਵੱਡੀ ਮੂਰਖਤਾ ਕੁਝ ਹੋਈ ਨਹੀਂ ਸਕਦੀ ਇਹਦਾ ਮਤਲਬ ਹੈ ਉਸ ਬੱਚੇ ਨੂੰ ਗਿਆਨ ਹੈ ਕੁਝ ਨਹੀਂ ਆਤਮਾ ਬਾਰੇ ਜਾਂ ਧਰਮ ਬਾਰੇ ਉਹਨੂੰ ਕੋਈ ਗਿਆਨ ਨਹੀਂ ਹਾਂ ਲੋਕਾਂ ਨੂੰ ਇੱਕ ਦੋ ਚਾਰ ਕਿਤਾਬਾਂ ਪੜ੍ਹ ਕੇ ਜ਼ਿਆਦਾ ਗਿਆਨ ਹੋ ਸਕਦਾ ਹੈ ਆਮ ਪਬਲਿਕ ਨੂੰ ਪੜਾ ਲੋ ਤਾਂ ਗਿਆਨ ਹੋ ਸਕਦਾ ਥੋੜਾ ਬਹੁਤਾ ਜ਼ਿਆਦਾ ਪਰ ਜਿਹੜੇ ਜਾਣਦੇ ਨੇ ਜਿਹਨਾਂ ਨੂੰ ਸਮਝ ਹੈ ਸਾਰੀ ਗੱਲ ਦੀ ਜਿਹਨਾਂ ਨੂੰ ਕਮ ਕਮ ਰਾਜਾ ਰਾਮ ਕੀ ਕਹਾਣੀ ਦੀ ਸਮਝ ਆ ਗਈ ਉਹ ਇਹ ਨਹੀਂ ਬਣ ਸਕਦੇ ਉਹ ਨੂੰ ਗਿਆਨੀ ਨਹੀਂ ਬਣ ਸਕਦੇ ਉਹ ਨੂੰ ਮੂਰਖ ਬਣਣਗੇ ਮੂਰਖ ਇਸ ਕਰਕੇ ਜਿੰਨੇ ਵਿਦਵਾਨ ਨੇ ਜਿੰਨੇ ਰਿਸ਼ੀ ਗੁਰੂ ਨੇ ਉਹ ਵੀ ਵਿਦਵਾਨ ਨੇ ਪੜ੍ਹਨ ਕਰੇ ਉਹਨਾਂ ਨੂੰ ਗੁਰਬਾਣੀ ਮੂਰਖ ਬੋਲਦੀ ਸਾਰਿਆਂ ਨੂੰ ਮੂਰਖ ਕਹਿੰਦੀ ਕਹੇ ਹੋਏ ਉਹ ਆਪਣੇ ਆਪ ਨੂੰ ਕਿੱਡੇ ਵੱਡੇ ਦੇ ਕੋ ਆਪਣੇ ਆਪ ਨੂੰ ਵੱਡਾ ਸਮਝਣਾ ਹੀ ਇੱਕ ਭਲੇਖ ਹੈ ਪਰ ਵੱਡਾ ਬਣਨ ਲੈਣਾ ਆਪਣੇ ਆਪ ਨੂੰ ਹੀ ਭਰਮ ਦੀ ਨਿਸ਼ਾਨੀ ਹੈ ਉਹ ਵੱਡੇ ਭਰਮ ਚ ਸਾਡਾ ਖਾਲੀ ਹੈ ਟੱਕਰ ਲੱਗਿਆ ਹੈ ਖਾਲੀ ਹੋ ਕੇ ਪਿਆ ਹੈ ਟੱਕਰ ਤਾਂ ਨਹੀਂ ਚੱਕਣਾ ਚਾਹੁੰਦਾ ਵੀ ਦੂਏ ਦੇਖ ਲੈਣਗੇ ਖਾਲੀ ਹੈ ਟਕੜ ਚੱਕੂ ਤਾਂ ਦੂਜਿਆਂ ਨੂੰ ਪਤਾ ਨਹੀਂ ਖਾਲੀ ਥਾ ਥਾ ਥਾ ਨਹੀਂ ਪਾਵਾ ਅਥਾਏ ਓਹੋ ਥਾ ਨਹੀਂ ਹੁਕਮ ਅਥਾਏ ਹੁਕਮ ਨੂੰ ਕੀ ਕਰ ਰਿਹਾ ਕੀ ਕਰੂਗਾ ਕੀ ਕਿੰਨੀ ਕਰਦੀ ਉਹ ਚ ਸਮਰੱਥਾ ਹੈ ਇਹ ਗੱਲ ਨਹੀਂ ਕੋਈ ਦੱਸ ਸਕਦਾ ਗੱਲ ਦਾ ਦਾਦਾ ਨਹੀਂ ਕੋਈ ਲਾ ਸਕਦਾ ਉਹ ਅਥਾਏ ਔਰ ਅਥਾ ਰਹੂਗਾ ਥਾਰੀ ਕੋਈ ਬਾਤ ਨਹੀਂ ਉਹ ਅਥਾ ਇਹ ਥਿਰ ਨਾ ਰਹਾਵਾ ਜਿੰਨਾ ਚਿਰ ਉਹ ਅਥਾ ਹੈ ਉਹਨਾਂ ਚਿਰ ਥਿਰ ਕਵੇ ਹੋ ਜੂਗਾ ਇਹ ਜੇ ਥਾ ਪੌਦਾ ਰਹੂ ਥਿਰ ਨਹੀਂ ਰਹਿ ਸਕਦਾ ਜੇ ਥਾ ਪਾਉਣ ਦੀ ਕੋਸ਼ਿਸ਼ ਕਰਦਾ ਰਹੂ ਜਿੰਨਾ ਚਿਰ ਉਹਨਾਂ ਚਿਰ ਥਿਰ ਨਹੀਂ ਰਹਿ ਸਕਦਾ ਜੋ ਕੀ ਥਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਥਾ ਬੋਲ ਦੀ ਕੋਸ਼ਿਸ਼ ਮਾੜਾ ਵਾਲਾ ਥਾ ਬੋਲ ਦੀ ਕੋਸ਼ਿਸ਼ ਕਰ ਰਹੇ ਹੈ ਔਰ ਭਗਤਾ ਤੋਂ ਥਾ ਪਵਾਈ ਹੋਈ ਹੈ ਉਹਨਾਂ ਨੇ ਤਰੂਰ ਇਸ ਤਰੀਕੇ ਨਾਲ ਭਗਤੀ ਕਰੀ ਦਿਖਾਈ ਹੈ ਕਲਤ ਭਾਰ ਹੋ ਕੇ ਸ੍ਰਿਸ਼ਟੀ ਡੋਲ ਗਈ ਸਾਰੀ ਅਪਸੈਟ ਕਰ ਦੂ ਮੈਂ ਸਾਰੀ ਦਸ਼ਟ ਕਰ ਦੂ ਸ੍ਰਿਸ਼ਟੀ ਦੀ ਮੇਰੀ ਗੱਲ ਲੋ ਮਨ ਥਾਏ ਭਾਈ ਹੈ ਜਿੱਦੀ ਤੇਰੀ ਸ਼ਕਤੀ ਉਹਦੇ ਨੂੰ ਮੇਰੀ ਸ਼ਕਤੀ ਜ਼ਿਆਦਾ ਹੋਊਗੀ ਭਗਤੀ ਹੈ ਕੋਣ ਕੌਣ ਹੈ ਵਰਤੀ ਇਹ ਸ਼ਰੀਕਤ ਹੈ ਸ਼ਰੀਕਤ ਤੇਰੀ ਸ਼ਕਤੀ ਕਿੰਨੀ ਹੈ ਤੂੰ ਗੱਡੀ ਨੂੰ ਧੱਕਾ ਲਾ ਕੇ ਚਲਾ ਰਿਹਾ ਮੈਂ ਬ੍ਰੇਕਾਂ ਲਾ ਰਿਹਾ ਮੈਂ ਪਿਛੇ ਨੂੰ ਇਧਰਾਂ ਅੱਗੇ ਨੂੰ ਖਿੱਚ ਰਿਹਾ ਮੈਂ ਪਿਛੇ ਨੂੰ ਖਿੱਚ ਰਿਹਾ ਜੇ ਤਾਂ ਮੈਂ ਗੱਡੀ ਰੋਕ ਲਈ ਇੰਜਣ ਚੱਲਦਾ ਇੰਜਣ ਤਾਂ ਬੰਦ ਹੋ ਗਿਆ ਫਿਰ ਟਾਇਰ ਤਾਂ ਸੀਗੇ ਫਿਰ ਤਾਂ ਮੈਂ ਤਕੜਾ ਜਦ ਗੱਡੀ ਦੇਖਿਆ ਵੀ ਡੋਲਦੀ ਹੈ ਹੁਣ ਵਿਸ਼ਨੂੰ ਹੱਥ ਵੱਲ ਤੇ ਵਿਸ਼ਨੂੰ ਕਹਿੰਦੇ ਆ ਕੇ ਐ ਤਾਂ ਕਹਾਣੀਆਂ ਨੇ ਇਹਨੂੰ ਭਗਤੀ ਕਹਿੰਦਾ ਕੌਣ ਇਹ ਪਾਣਾ ਮੰਨਣ ਵਾਲੀ ਗੱਲ ਹੈ ਆਪਣਾ ਪਾਣਾ ਬਣਾਉਣ ਵਾਲੀ ਗੱਲ ਹੈ ਤੇ ਉਹ ਲੋਕਾਂ ਨੇ ਕਹਿਣਾ ਹੀ ਸੀ ਰੱਬ ਨੂੰ ਬਚ ਕੀਤਾ ਕਰ ਲਿਆ ਉਹ ਵੀ ਠੀਕ ਕਹਿੰਦੇ ਨੇ ਵੀ ਬਚ ਕਰ ਲਿਆ ਕੰਟਰੋਲ ਕਰ ਲਿਆ ਆਪਣੇ ਉਹ ਠੀਕ ਕਹਿੰਦੇ ਨੇ ਵੀ ਧੰਦੇ ਦੇ ਫਿਰ ਉਹ ਗਊ ਚਾਰੀ ਰੱਖੇ ਛੱਡੇ ਰੱਖੇ ਛੱਡੇ ਕੀਤਾ ਉਹ ਕੀਤਾ ਤੇ ਇਹੀ ਕਹਿੰਦੇ ਹੋਰ ਕੀ ਕਹਿੰਦੇ ਇਹ ਸਾਰੀਆਂ ਝੂਠੀਆਂ ਦੀਆਂ ਗੱਲਾਂ ਨੇ ਝੂਠੀਆਂ ਨਾਲੇ ਕ੍ਰਿਸ਼ਨ ਤਾਂ ਵਿਚਾਰ ਰੱਖੇ ਛੱਡੂ ਹੋਰ ਕਰੂਗਾ ਕੀ ਗੁਰਬਾਣੀ ਦਾ ਕ੍ਰਿਸ਼ਨ ਕਾਲੇ ਰੂਪ ਦੇ ਹੈ ਕਾਲਾ ਦਾ ਮਨ ਹੁੰਦਾ ਕਾਲਾ ਹੁੰਦਾ ਜਿਹਨੂੰ ਕਲੰਕ ਲੱਗਿਆ ਹੋਇਆ ਹੋਵੇ ਕਲੰਕਿਤ ਹੋਵੇ ਉਹ ਕਹਿੰਦਾ ਮੂੰਹ ਕਾਲਾ ਕਰ ਦੋ ਇਹਦਾ ਤਾਂ ਮੂੰਹ ਕਾਲਾ ਕਰਾ ਲਿਆ ਇਹ ਮੂੰਹ ਕਾਲਾ ਕਰਤਾ ਸਾਡਾ ਖਾਨਦਾਨ ਦਾ ਤਾਂ ਕਲੰਕ ਹੈ ਮੂੰਹ ਕਾਲਾ ਹੋਣਾ ਤਾਂ ਉਹ ਕਲੰਕ ਦਾ ਧੋਣ ਆਇਆ ਹੈ ਕੋ ਕੋ ਨਾ ਕਲੰਕ ਦੇ ਉਹ ਰਾਮ ਲੈ ਤੇ ਹੀ ਰਾਮ ਨਾਮ ਜੇ ਲੈ ਲਵੇ ਪ੍ਰਾਪਤ ਕਰ ਲਵੇ ਤੇ ਉਹਨੂੰ ਭੁੱਲ ਜਵੇ ਰਾਮ ਨਾਮ ਪਹਿਲਾਂ ਟੋੜ ਲਵੇ ਖੋਜ ਲਵੇ ਸਮਝ ਲਵੇ ਫਿਰ ਪ੍ਰਾਪਤ ਕਰ ਲਵੇ ਕਲੰਕ ਚਲਾ ਜਾਂਦਾ ਫਿਰ ਕ੍ਰਿਸ਼ਨ ਕ੍ਰਿਸ਼ਨ ਹੀ ਰਹਿ ਜਾਂਦਾ ਕ੍ਰਿਸ਼ਨ ਤਾਂ ਇੱਕ ਜੀਵਾ ਸਾਰੀ ਇੱਕ ਆਦਮੀ ਹੈ ਹਰ ਕੀਟ ਕ੍ਰਿਸ਼ਨ ਹਰ ਪਤੰਗ ਕ੍ਰਿਸ਼ਨ ਹੈ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਅਪਾਏ ਕਰੋਨਾ ਕ੍ਰਿਸ਼ਨ ਵਰਗੇ ਕੀੜੇ ਪੈਦਾ ਕੀਤੇ ਨੇ ਕੀੜਾ ਕ੍ਰਿਸ਼ਨ ਮਤਲਬ ਦੇਹਧਾਰੀ ਹੈ ਕੀਟ ਦੇਹਧਾਰੀ ਨੂੰ ਕਹਿੰਦੇ ਨੇ ਜੇ ਦੇਹਧਾਰੀ ਨਹੀਂ ਫਿਰ ਆਉਂਦਾ ਹੈ ਰਾਮ ਨੂੰ ਕੀੜ ਨਹੀਂ ਕਿਹਾ ਗੁਰਬਾਣੀ ਚ ਕ੍ਰਿਸ਼ਨ ਨੂੰ ਕੀੜ ਕਿਹਾ ਹੈ ਕ੍ਰਿਸ਼ਨ ਦਾ ਰਾਮ ਦੋਏ ਰਲ ਕੇ ਇੱਕ ਹੁੰਦੇ ਨੇ ਵਰਨਾ ਦੋ ਅੱਧੇ ਅੱਧੇ ਨੇ ਤਾਂ ਰਾਮ ਪੂਰਾ ਨਾ ਕ੍ਰਿਸ਼ਨ ਪੂਰਾ ਅੰਦਰਲੇ ਦਾ ਨੋ ਰਾਮ ਹੈ ਜਿਹੜਾ ਸਾਹ ਲੈਂਦਾ ਜਿਹੜਾ ਤ੍ਰਿਕੁਟੀ ਚ ਭਜਿਆ ਹੈਗਾ ਸਰੀਰ ਵਰਤੋ ਕ੍ਰਿਸ਼ਨ ਇਸ ਕਰਕੇ ਦਸਮ ਪਾਸ਼ਾ ਨੇ ਦੋਏ ਤਖਲਸ ਵਰਤੇ ਨੇ ਜੇ ਸੰਸਾਰੀ ਗਿਆਨ ਦੀ ਗੱਲ ਕਰਦੇ ਨੇ ਜਿਆਦਾ ਆਪਣਾ ਤਖਲਸ ਵਰਤਦੇ ਨੇ ਕ੍ਰਿਸ਼ਨ ਸਿਆਮ ਸਿਆਮ ਸਿਆਮ श्याम और कृष्ण कोई अर्थ रखते श्याम का मतलब भी काला होता है कृष्ण का मतलब भी काला श्याम भी काले नु कहते ने कृष्ण भी काले नु सांवला सांवला भी कहते सांवला भी काला ही होता कहना सांवला रंग है थोड़ा जिहा कणक वाला जे चिट्टा नहीं है काला ਕਾਲਾ ਮਿਕਸ ਕਰਦੇ ਜੀ ਹਾਂ ਪੜਦਾ ਪਿਆ ਹੈ ਚੰਦਰਮੇ ਦੀ ਲਾਈਟ ਦੇ ਵਿੱਚ ਹਨੇਰਾ ਹੁੰਦਾ ਹਨੇਰੇ ਦਾ ਪੂਰਾ ਨਾਸ ਨਹੀਂ ਕਰਦੀ ਥੋੜੀ ਜਿਹੀ ਦੂਰ ਤੱਕ ਚੱਲ ਰਿਹਾ ਹੁੰਦਾ ਅੱਗੇ ਜਾ ਕੇ ਵੀ ਦੀਦਾ ਸੂਰਜ ਦੀ ਲਾਈਟ ਪੂਰੇ ਤੌਰ ਤੇ ਹਨੇਰੇ ਦਾ ਨਾਸ ਕਰਦੀ ਹੈ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕ੍ਰਿਸ਼ਨ ਨੂੰ ਕੀੜਾ ਬਣਿਆ ਉਹਦਾ ਸਾਰੇ ਹੀ ਕ੍ਰਿਸ਼ਨ ਦੇ ਜਿਹੜੇ ਕੀਟ ਨੇ ਜਿਹੜੇ ਜੀਵ ਜੰਤ ਨੇ ਜੀਵ ਜੰਤ ਜਿਹੜੇ ਨੇ ਸਭ ਕ੍ਰਿਸ਼ਨ ਜੁਦੇ ਕਿਤੇ ਰਾਮ ਸੇ ਦੇਖੋ ਰਾਮ ਸੇ ਰਾਮ ਕੀਟ ਰਹੀ ਹੈ ਸਭੇ ਘਟ ਰਾਮ ਬੋਲੇ ਕਿਤੇ ਰਾਮ ਸੇ ਬੇਟ ਡਾਰੇ ਉਪਾਏ ਉਪਾਏ ਔਰ ਤੇ ਉਪਾਏ ਕੀ ਉਹਦੀ ਜੇ ਜੋਤ ਬਾਹਰ ਆਈ ਹੈ ਅਸਲ ਚ ਰਾਮ ਜਿਹੜਾ ਆਲੇ ਆਲੇ ਉਹਦੇ ਬੜੇ ਨਾ ਉਹਦਾ ਬਾਹਰ ਲਾਈਟ ਆਈ ਹੈ ਜਿਹਨੂੰ ਮਨ ਕਹਿੰਦੇ ਆ ਰਾਮ ਦਾ ਮਨ ਜਾਂ ਬਾਹਰ ਮੁਖੀ ਹੋਇਆ ਉਸੇ ਨੂੰ ਉਪਾਏ ਕਿਹਾ ਰਾਮ ਉਹ ਉਪਾਇਆ ਰਾਮ ਯਾਨੀ ਉਹਦੀ ਬਾਹ ਉਹਦਾ ਮਨ ਉਹਦੇ ਬਾਹਰ ਆ ਗਿਆ ਉੱਪਰ ਆ ਗਿਆ ਉਪਾਏ ਉੱਪਰ ਮਨ ਆ ਗਿਆ ਅੰਦਰ ਰਾਮ ਹੋ ਗਿਆ ਹੁਣ ਰਾਮ ਤਾਂ ਰਹਿ ਗਿਆ ਅੰਦਰ ਮਨ ਜੋਦਾ ਵੀ ਬਾਹਰ ਬਰੇ ਬਾਹਰ ਬੰਦਾ ਨਾ ਸਾਡਾ ਭਜਿਆ ਮਨ ਬਾਹਰ ਆ ਰਾਮ ਉਧਰ ਇਸ ਕਰਕੇ ਜਿਹਦਾ ਸਰੀਰ ਤੇ ਰਾਜ ਹੈ ਸੰਸਾਰ 'ਚ ਦਖਲ ਉਹੀ ਦੇ ਸਕਦਾ ਕੁਝ ਉਹੀ ਕਰ ਸਕਦਾ ਇਹ ਆਪਣੀ ਮਨਮਰਜ਼ੀ ਕ੍ਰਿਸ਼ਨ ਕਰ ਰਿਹਾ ਹੈ ਮਨ ਆਪਣੀ ਮਨਮਰਜ਼ੀ ਕਰ ਰਿਹਾ ਹੈ ਆਪਣੀ ਵਰਜੀ ਕਰ ਰਿਹਾ ਹੈ ਰਾਮ ਲਾਚਾਰ ਉਹ ਕਹੇ ਸਕਦਾ ਸਮਝਾਏ ਸਕਦਾ ਸਿਖਾਈ ਦੇ ਸਕਦਾ ਬੰਦੇ ਨਾ ਬੰਦੇ ਹੁਣ ਨਾ ਬੰਦੇ ਨਾਲ ਬੰਦ ਰਹੇ ਦੀ ਬਾਤੀ ਗੱਲ ਜਿਵੇਂ ਆਪਾਂ ਕਹਿੰਦੇ ਨੇ ਵੀ ਬੰਦੀ ਬਸ ਹਾਲਾਂਕਿ ਬਰੋੜ ਦੀ ਕੋਸ਼ਿਸ਼ ਕਰਦੇ ਪਰ ਬੰਦਾ ਨਹੀਂ ਪਰ ਬਾਕੀ ਹੋ ਜਾਂਦਾ ਬਾਕੀ ਤਾਂ ਹੈ ਉਹ ਬੜੇ ਬਾਕੀ ਉਹ ਅਥਾ ਇਹ ਥਰਨਾ ਰਹਾ ਜਿੱਦਾਂ ਜਰ ਉਹ ਅਥਾ ਹੈ ਪਰ ਅਥਾ ਰਹੂ ਗਈ ਇਹ ਥਰਦੀ ਇਥਰ ਦੀ ਰਹਿ ਉਹ ਅਥਾ ਰਹੂਗਾ ਹੀ ਰਹੂਗਾ ਜਿੱਦਣੇ ਮੰਨ ਲਿਆ ਵੀ ਉਹ ਅਥਾ ਰਹੂਗਾ ਹੀ ਰਹੂਗਾ ਮੈਂ ਉਹਦਾ ਥਾ ਪਾਉਣਾ ਨਹੀਂ ਉਹ ਦਿਲ ਸੇ ਰਹੂਗਾ ਜੇ ਉਹਦਾ ਅੰਤ ਕੋ ਪਾਵਣ ਜੋ ਗਏ ਆਏ ਸੋ ਅੰਤ ਕੋ ਜਿਹੜਾ ਥਾ ਪੌੜ ਗਿਆ ਅਖੀਰ ਥਾ ਨਹੀਂ ਪਾ ਸਕਿਆ ਗਵਾ ਕੇ ਆ ਮਾਇਆ ਦੀ ਰਚਨਾ ਦਾ ਥਾ ਪੌੜ ਲੱਗਿਆ ਕਹਿੰਦੇ ਨੇ ਬ੍ਰਹਮ ਲੜਕੀ 'ਚ ਵੜ ਗਿਆ ਲੜਕੀ ਕਿਹੜੀ 'ਚ ਵੜ ਗਿਆ ਜਿੱਥੋਂ ਰਾਜ ਆ ਰਿਹਾ ਸੀ ਲੜਕੀ 'ਚ ਗਰਭ 'ਚੋਂ ਕੋਈ ਇਹ ਇਧਰ ਰਾਜ ਆਇਆ ਕੀ ਚੀਜ਼ ਬਣ ਕੇ ਆ ਰਹੀ ਹੈ ਕਿਵੇਂ ਆ ਰਹੀ ਹੈ ਇਹਦਾ ਸਰੀਰ ਬਣੀ ਜਾਂਦਾ ਇਹਦੇ ਸਾਰੇ ਹੀ ਮਿਕਸ ਨੇ ਤੱਤ ਕਿਵੇਂ ਮਿਕਸ ਰਹੇ ਨੇ ਉੱਥੇ ਕੀ ਚੀਜ਼ ਮਿਕਸ ਕਰ ਰਹੀ ਹੈ ਤੱਤ ਪੰਜ ਨੇ ਪਰ ਉਹ ਰਾਜ ਪੱਜਾ ਦਾ ਮਿਕਸਰ ਬਣ ਕੇ ਆ ਰਿਹਾ ਜਿਹਦਾ ਸਰੀਰ ਬਣਦਾ ਪੱਜੇ ਉੱਥੇ ਸੋਏ ਨੇ ਹੱਡੀਆਂ ਕਿਹਦੇ ਨਿਕਲਦੀਆਂ ਨੇ ਉਸੇ ਰਸ ਚੋਂ ਬਾਲ ਕਿਹਦੇ ਬਣਦੇ ਨੇ ਉਸੇ ਰਸ ਚੋਂ ਚਬੜਾ ਕਾਜੋ ਬਣੇ ਉਸੇ ਰਸ ਚੋਂ ਖੂਰ ਕਾਜੋ ਬਣੇ ਉਸੇ ਰਸ ਚੋਂ ਵਿੱਚ ਚਰਬੀ ਕਾਜੋ ਬਣੀ ਉਸੇ ਰਸ ਚੋਂ ਇਹ ਕੀ ਕਰਾਵਾਤ ਤੇ ਰਸ ਦੇ ਵਿੱਚ ਇਹ ਵੜ ਗਿਆ ਕਈ ਕਰੋੜ ਸਾਲ ਖੋਜ ਕਰਦਾ ਰਿਹਾ ਇਹਦੀ ਉਹ ਨਹੀਂ ਸਮਝ ਆਈ ਫਿਰ ਕਹਿੰਦੇ ਨੇਤ ਨੇਤ ਕਰਕੇ ਬਾਹਰ ਨਿਕਲਿਆ ਬੇਅੰਤ ਬੇਅੰਤ ਕਰਕੇ ਬਾਹਰ ਨਿਕਲਿਆ ਇਹ ਨਹੀਂ ਪਤਾ ਲੱਗਦਾ ਨੇਤ ਨੇਤ ਮੁਖ ਚਾਰ ਬਤਾਵਾ ਚਾਰ ਮੁਖੀ ਬ੍ਰਹਮਾ ਨੇ ਚਾਰ ਗਿਆਨ ਜਿਹੜੇ ਚਾਰੇ ਪੈਰ ਕਾਇਮ ਨੇ ਜਿਹਦੇ ਚਾਰੇ ਪੱਖ ਦਾ ਜਿਹਨੂੰ ਗਿਆਨ ਹੈ ਉਹ ਬੇਅੰਤ ਬੇਅੰਤ ਕਰਕੇ ਬਾਹਰ ਨਿਕਲਿਆ ਇਹ ਨਹੀਂ ਪਤਾ ਲੱਗਦਾ ਤੇਰਾ ਸਾਨੂੰ ਲੋੜ ਵੀ ਕੀ ਹੈ ਪਤਾ ਲੋੜ ਦੀ ਮਾਇਆ ਦੀ ਖੋਜ ਜਿੰਨੀ ਮਰਜ਼ੀ ਕਰਦੇ ਰਹੋ ਕਦੇ ਐਸਾ ਹੋ ਨਹੀਂ ਸਕਦਾ ਕਿ ਸਾਰੀ ਖੋਜ ਮਾਇਆ ਦੀ ਆਦਮੀ ਕਰ ਲਵੇ ਉਹ ਤੋਂ ਪਹਿਲਾਂ ਆਦਮੀ ਮਾਇਆ ਦੀ ਖੋਜ ਕਰਦਾ ਆਦਮੀ ਨੇ ਆਪਣੇ ਆਪ ਨੂੰ ਨਸ਼ਟ ਕਰ ਲੈਣਾ ਐਸੀਆਂ ਨੇ ਸ਼ਕਤੀਆਂ ਬਣਾ ਲੈਣੀਆਂ ਨੇ ਇਹਦੇ ਦਿਮਾਗ ਦੇ ਕੀੜੇ ਨੇ ਕਹਿਣਾ ਹੁਣ ਮੈਂ ਰਾਜ ਕਰ ਲਵਾਂ ਸਾਰੀ ਦੁਨੀਆ ਤੇ ਉਹਨੇ ਦੇ ਵਿਰੋਧੀਆਂ ਨੇ ਬਣਾ ਲੈਣੀਆਂ ਨੇ ਉਧਰ ਦੂਜਿਆਂ ਨੇ ਬਣਾ ਲੈਣੀਆਂ ਨੇ ਆਪ ਵਿੱਚ ਹੀ ਲੜਕੇ ਹੀ ਮਰ ਜਾਣੇ ਇਹ ਤਾਂ ਹੋ ਸਕਦਾ ਹੈ ਜਿਹੜਾ ਕਿ ਹੋਰ ਨੂੰ ਤਿਆਰ ਹੈ ਤੇ ਇਹ ਕਰਕੇ ਗੁਰਮੁਖੇ ਦਾ ਪੈਂਦੇ ਹੀ ਨਹੀਂ ਮਾਇਆ ਦੀ ਖੋਜ ਨੂੰ ਗੁਰਮੁਖਾਂ ਨੇ ਬਣਾ ਕੀਤਾ ਜੀ ਪੜਨਾ ਇਸ ਵਿਦਿਆ ਦਾ ਲੋ ਇਸ ਗਿਆਨ ਦਾ ਲੋ ਵਿਗਿਆਨ ਤਾਂ ਹੀ ਰੱਖਿਆ ਹੈ ਗਿਆਨ ਹੈ ਵਿਗਿਆਨ ਵਿਗਿਆਨ ਹੁੰਦਾ ਬਹੁਤ ਹੀ ਖਤਰਨਾਕ ਗਿਆਨ ਉਹ ਗਿਆਨ ਜਿਹੜਾ ਸਾਨੂੰ ਬਰਬਾਦ ਕਰ ਸਕਦਾ ਹੈ ਆਦਮੀ ਨੂੰ ਬਰਬਾਦ ਕਰ ਦੂਗਾ ਆਦਮੀ ਦੇ ਖਾਣ ਪੀ ਦੇ ਚੀਜ਼ਾਂ ਬਰਬਾਦ ਕਰ ਦੂਗਾ ਆਦਮੀ ਦੀ ਅਕਲ ਨੂੰ ਬਰਬਾਦ ਕਰ ਦੂਗਾ ਆਦਮੀ ਦੇ ਚੈਨ ਨੂੰ ਬਰਬਾਦ ਕਰ ਦੂਗਾ ਔਰ ਬਰਬਾਦ ਸਭ ਕੁਝ ਹੋ ਗਿਆ ਹੁਣ ਅਸੀਂ ਕਰ ਲਿਆ ਜਿੰਨੀ ਤਰੱਕੀ ਹੋਰ ਕਰਾਂਗੇ ਹੋਰ ਬਰਬਾਦ ਹੋ ਜਾਊਗਾ ਅੱਜ ਜਿੰਨੀਆਂ ਸਾਡੇ ਕੋਲ ਸਹੂਲਤਾਂ ਨੇ ਪਹਿਲਾਂ ਸ਼ਾਇਦ ਨਹੀਂ ਹੋਣੀਆਂ ਇਹਦੀਆਂ ਚਲੋ 100 ਸਾਲ ਪਿੱਛੇ 200 ਸਾਲ ਪਿੱਛੇ ਤਾਂ ਹੈ ਨਹੀਂ ਸੀ 1000 ਸਾਲ ਪਿੱਛੇ ਵੀ ਹੈ ਦੀ ਸੀ 2000 ਸਾਲ ਪਿੱਛੇ ਵੀ ਹੈ ਦੀ ਸੀ ਪਰ ਪੀਸ ਆਫ ਮਾਈਂਡ ਹੈ ਪਿੱਛੇ ਜ਼ਿਆਦਾ ਸੀ ਡਿਪਰੈਸ਼ਨ ਤੇ ਬ੍ਰੀਜ ਪਿੱਛੇ ਜ਼ਿਆਦਾ ਘੱਟ ਸੀ ਸੂਤਾਂ ਕਾਦੀਆਂ ਆਈਆਂ ਡਿਪਰੈਸ਼ਨ ਸੂਤਾਂ ਤਾਂ ਸੀ ਜੇ ਡਿਪਰੈਸ਼ਨ ਘਟਦਾ ਚਿੰਤਾ ਘਟਦੀ ਚਿੰਤਾ ਵਾਸਤੇ ਰੱਖੀ ਹੁੰਦੀ ਹੈ ਨਾ ਜਿਹੜੀ ਚਿੰਤਾ ਵਾਲੀ ਖਤਮ ਹੋ ਜੇ ਚਿੰਤਾਵਾਂ ਵਧੀਆਂ ਨੇ ਤਾਂ ਉਹ ਜ਼ਰੂਰ ਗਿਆਨ ਨਹੀਂ ਸੀ ਵਿਗਿਆਨ ਸੀ ਪ੍ਰੈਕਟੀਕਲ ਜੋ ਹੋਇਆ ਇਸ ਗਿਆਨ ਨੇ ਕੀਤਾ ਅੱਜ ਸਾਬਤ ਹੋ ਗਿਆ ਦਰਅਸਲ ਇਹਦਾ ਨੂੰ ਵਿਗਿਆਨ ਜਿਹੜਾ ਪਾਇਆ ਸੀ ਉਹ ਨਾ ਗੁਰਮੁਖਾਂ ਨੇ ਰੱਖਿਆ ਸੀ ਇਹਨਾਂ ਨੂੰ ਨਹੀਂ ਪਤਾ ਵਿਗਿਆਨ ਦਾ ਅਰਥ ਕੀ ਹੁੰਦਾ ਇਹਨਾਂ ਨੂੰ ਇਹ ਵੀ ਵਧਾ ਵਿਗਿਆਨ ਦਾ ਅਰਥ ਕੀ ਹੁੰਦਾ ਹੈ ਵਿਗਿਆਨ ਦਾ ਅਰਥ ਹੁੰਦਾ ਉਹ ਗਿਆਨ ਜਿਹੜਾ ਤੁਹਾਡਾ ਬੁੱਧੀ ਦਾ ਨਾਸ਼ ਕਰ ਦੂ ਰੱਬ ਨੂੰ ਮੰਨਣ ਦੇ ਹਟ ਜਾਓਗੇ ਆਤਮਾ ਦੀ ਖੋਜ ਬੰਦ ਕਰਾ ਦੂ ਸੋਤੇ ਆਤਮ ਚਿੰਤਨਾ ਬੰਦ ਕਰਾ ਦੂਗਾ ਤੁਹਾਡੇ ਜੀਵਨ ਬਰਬਾਦ ਕਰ ਦੂਗਾ ਉਹ ਵਿਗਿਆਨ ਹੋਰੇ ਪਾਸੇ ਲਾ ਦੂਗਾ ਤੁਬ ਗਿਆ ਔਰ ਬੜੇ ਖੁਸ਼ੀ ਖੁਸ਼ੀ ਤੁਸੀਂ ਹੋਰ ਪਾਸੇ ਲੱਗ ਜਾਓਗੇ ਇੱਕ ਤਾਂ ਅੱਗੇ ਦਾ ਲਾਉਂਦੇ ਸੀ ਨਾ ਕੌਣ ਲਾਉਂਦੇ ਸੀ ਭਲਾ ਐ ਸੰਤ ਘੜੀਆ ਕਿਸਮ ਦੇ ਗੁਰੂ ਇਹ ਵੀ ਤੋੜ ਕੇ ਦੂਏ ਪਾਸੇ ਲਾਉਂਦੇ ਸੀ ਨਾ ਔਰ ਇਹਨਾਂ ਨੂੰ ਲੋੜ ਦੀ ਲੋੜ ਨਹੀਂ ਐਸਾ ਗਿਆਨ ਹੈ ਜਿਹੜਾ ਤੁਹਾਨੂੰ ਆਪੇ ਲੱਗ ਜਾਣਾ ਤੁਸੀਂ ਉਹ ਗਿਆਨ ਇਹ ਲਾ ਦਿੰਦਾ ਤੁਹਾਨੂੰ ਧਰਮ ਦਾ ਪ੍ਰਚਾਰ ਇਹ ਨਹੀਂ ਕਰਦਾ ਨਾਲੇ ਤੁਹਾਨੂੰ ਪਤਾ ਹੀ ਨਹੀਂ ਉਹ ਤਾਂ ਪਤਾ ਲੱਗਦਾ ਹੈ ਉਹ ਤੋਂ ਤੁਸੀਂ ਜਵਾਬ ਮੰਗੋਗੇ ਦੂਜੀ ਮੱਤਾਂ ਤੋਂ ਤਾਂ ਜਵਾਬ ਨੂੰ ਮੰਗੋਗੇ ਧਰਮ ਦੇ ਤੋਂ ਦਾ ਧਰਮ ਦਾ ਨਾ ਕੋਈ ਸਵਾਲ ਹੈ ਨਾ ਕੋਈ ਜਵਾਬ ਹੈ ਨਾ ਕੋਈ ਮੰਗਦਾ ਚਾੜੇ ਅਸੀਂ ਲਾਈ ਹੈ ਧਰਮ ਦਾ ਵਿਸ਼ਾ ਹੀ ਨਹੀਂ ਖੁਸ਼ੀ ਖੁਸ਼ੀ ਅਪਣਾ ਕੇ ਚੱਲ ਪਏ ਉਹ ਕਹਿੰਦੇ ਧਰਮ ਦੀ ਤਾਂ ਸਾਡੀ ਕੋਈ ਗੱਲ ਨਹੀਂ ਅਸੀਂ ਤਾਂ ਬੰਦੇ ਦੀਆਂ ਸਹੂਲਤਾਂ ਵਾਸਤੇ ਕਰ ਰਹੇ ਹਾਂ ਸਭ ਕੁਝ ਕੀ ਸਹੂਲਤਾਂ ਹੜੇ ਕਿ ਐਟਮ ਬੰਬ ਸਹੂਲਤਾਂ ਵਾਸਤੇ ਬਣਾਏ ਕੀ ਜ਼ੋਰ ਲੋਗ ਐਟਮ ਬੰਬ ਜਿੱਥੇ ਚਾਰੇਗਾ ਬੜੀਆਂ ਸਹੂਲਤਾਂ ਮਿਲ ਨੇ ਉੱਥੇ ਇੱਥੇ ਪਹੁੰਚ ਗਏ ਸਾਰੇ ਸਿਆਣੇ ਬੰਦੇ ਵੀ ਜੋ ਕੁਝ ਹੋ ਗਿਆ ਗਲਤ ਹੋ ਗਿਆ ਪਰ ਹਟ ਵੀ ਨਹੀਂ ਸਕਦੇ ਹੁਣ ਇੱਕ ਦੂਏ ਦਾ ਡਰ ਹੈ ਇਹਦੇ ਕੋ ਜ਼ਿਆਦਾ ਨਾ ਹੋਣ ਮੇਰੇ ਕੋ ਘਟ ਨਾ ਹੋਣ ਇਹ ਸਾਨੂੰ ਨਾ ਮਾਰਨ ਹੋਣ ਸਾਨੂੰ ਨਾ ਮਾਰਨ ਜਦ ਆਦਮੀ ਨੂੰ ਇੰਨੀ ਆਦਮੀ ਤੇ ਬੇਵਿਸ਼ਵਾਸੀ ਹੋ ਗਈ ਕਿਹਨੇ ਕੀਤੀ ਤਾਂ ਹੋਈ ਜਦ ਗੁਰਮਤ ਛੱਡ ਕੇ ਹੋਰ ਮਤ ਢਾਲ ਦਿੰਦੀ ਆਦਮੀ ਨੂੰ ਆਦਮੀ ਤੇ ਵਿਸ਼ਵਾਸ ਕਿਹੜੀ ਚੀਜ਼ ਨੇ ਪੈਦਾ ਕਰਨਾ ਸੀ ਪ੍ਰੇਮ ਨੇ ਇਹ ਪ੍ਰੇਮਾ ਭਗਤੀ ਦਾ ਤਿਆਗ ਦੀ ਤੁਸੀਂ ਇਹਨੂੰ ਤਾਂ ਕਹਿੰਦਾ ਤਾਂ ਫੀਮ ਹੈ ਜੀ ਧਰਮ ਤੋਂ ਧਰਮ ਤੱਕ ਫੀਮ ਹੈ ਬਸ ਲੋਕ ਲੱਗੇ ਰਹਿੰਦੇ ਨੇ ਸਾਰੀ ਜ਼ਿੰਦਗੀ ਨਹੀਂ ਛੁੱਟਦੀ ਇੱਕ ਵਾਰ ਨਿਆਣੇ ਨੂੰ ਲਾ ਲਈਏ ਜ਼ਿੰਦਗੀ ਭਰ ਨਹੀਂ ਛੁੱਟਦੀ ਇਹ ਤਾਂ ਫੀਮ ਕਹਿੰਦਾ ਤੇ ਤੁਸੀਂ ਭੀਮ ਛੱਡ ਕੇ ਫਿਰ ਕੀਤਾ ਕੀ ਚਲੋ ਤੁਸੀਂ ਭੀਮ ਨਹੀਂ ਖਾਦੀ ਤੁਸੀਂ ਬੁੱਧੀਹੀਣ ਹੋ ਗਏ ਤੁਹਾਡਾ ਅੱਗਾ ਵੀ ਬੰਦ ਹੋ ਗਿਆ ਤਾਂ ਪਿੱਛੇ ਨੂੰ ਮੁੜ ਸਕਦੇ ਹੋ ਨਾ ਅੱਗੇ ਨੂੰ ਜਾ ਸਕਦੇ ਤੁਸੀਂ ਉੱਥੇ ਫਸ ਗਏ ਉਹ ਉਹੀ ਕਹਿੰਦੇ ਵੀ ਧਰਮ ਅੱਗੇ ਆਉਣ ਸਾਰੇ ਕੋਈ ਐਸਾ ਧਰਮ ਬਣੇ ਦੁਨੀਆ ਨੂੰ ਬਚਾਵੇ ਦੁਨੀਆ ਤਾਂ ਵਜਦੀ ਆ ਲੋਕ ਜੇ ਧਾਰਮਿਕ ਹੋ ਜਾਣ ਪਰ ਧਰਮ ਵੀ ਇੱਕੋ ਹੋਵੇ ਜਿਹਨੂੰ ਸਾਰੇ ਧਰਮ ਮੰਨ ਲੈਣ ਇਹ ਵਿਸ਼ਾ ਇਹ ਲੋੜ ਹੀ ਹੋਏ ਲੋੜੀ ਹੋ ਮੁਸਲਮਾਨ ਇਸੇ ਗੱਲ ਮੇਰੇ ਨਾਲ ਆਇਆ ਸੀ ਗੱਲ ਕਰਦਾ ਜਮਾਤ ਇਸਲਾਮੀਆ ਲੱਗਦਾ ਸੀ ਕਹਿੰਦਾ ਇਹ ਯੂਐਨਓ ਦੀ ਲੋੜ ਹੈ ਗੁਰਮੁਖ ਕੁਮਾਰੀਆਂ ਨੂੰ ਕਹਿ ਤੁਸੀਂ ਗੁਰਬਾਣੀ ਦੀ ਖੋਜ ਕਰਕੇ ਦੱਸੋ ਵੀ ਇਹ ਕੀ ਹੈ ਗੁਰਬਾਣੀ ਤਾਂ ਹੈ ਸ਼ਾਂਤੀ ਦੁਨੀਆ ਚਾਹੂ ਇਹਨਾਂ ਗੱਲਾਂ ਨਾਲ ਸਰਬ ਧਰਮ ਸੰਮੇਲਨ ਕਰਕੇ ਕੁਝ ਨਹੀਂ ਕਰਨ ਵਾਲਾ ਜਿਹੜੇ ਲੋਕ ਕਰਦੇ ਨੇ ਸਰਬ ਧਰਮ ਸੰਮੇਲਨ ਉਹਨੂੰ ਧਰਮ ਦਾ ਗਿਆਨ ਨਹੀਂ ਉਹਨਾਂ ਨੂੰ ਕਿਸੇ ਨੂੰ ਵੀ ਉਹਨਾਂ ਨੂੰ ਕਿਸੇ ਨੂੰ ਧਰਮ ਦਾ ਗਿਆਨ ਨਹੀਂ ਹੈ ਇਹਨਾਂ ਦੇ ਰੱਡ ਕੀ ਉਹਨਾਂ ਨੂੰ ਕੁਝ ਨਹੀਂ ਰਲ ਕੀ ਹੋਣਾ ਕੀ ਇਹਨਾਂ ਨੇ ਧਰਮ ਇਕੱਠੇ ਕਰਤੇ ਕਿਵੇਂ ਕਰਦੇ ਨੇ ਧਰਮ ਬਾਰੇ ਦਾ ਗਿਆਨ ਹੈ ਕਿਸੇ ਨੂੰ ਕੋਈ ਧਰਮ ਹੁੰਦਾ ਕੀ ਹੈ ਪਤਾ ਹੀ ਕਿਸੇ ਨੂੰ ਕੁਝ ਨਹੀਂ ਇਹ ਤਾਂ ਉਹ ਹੈ ਨੇਰੇ ਚ ਭਜਦੇ ਨੇਰੇ ਚ ਭਜੇ ਯਾਰ ਕੁਝ ਨਹੀਂ ਪਤਾ ਹੈਗਾ ਇਹਦਾ ਕਰੀਏ ਕੀ ਜੋ ਬੰਦਨ ਨੇ ਸੀ ਵਿਜਾੜ ਲਈ ਪੈਟਰੋਲ ਦਾ ਸੀਗਾ ਡਿਪੂ ਨੂੰ ਅਗਲਾ ਹੁਣ ਭੱਜਿਆ ਫਿਰਦਾ ਉਹ ਅੱਗੇ ਗਾਂ ਵਧੀ ਜਾਂਦੀ ਹੈ ਬਾਦਰ ਭੱਜਿਆ ਫਿਰਦਾ ਹੁਣ ਕੀ ਕਰ ਬਸ ਇਹ ਵਿਜਾੜ ਜਾਂਦਾ ਸੀ ਸੀ ਹੁਣ ਜਾਂਦੀ ਬਾਦਰ ਤੇ ਭਜਾਉਣ ਪਾਪਾ ਅੱਗਾ ਵਧੀ ਜਾਂਦੀ ਹੈ ਤੇ ਪੈਟਰੋਲ ਪੈਟਰੋਲ ਹੈ ਜਗਣ ਨੂੰ ਲੱਗੀ ਜਾਂਦੀ ਹੈ ਅੱਗ ਵਧੀ ਜਾਂਦੀ ਹੈ ਉਹ ਭੱਜਿਆ ਫਿਰਦਾ ਹੁਣ ਕੀ ਕਰਾਂ ਲਿਆਣੀ ਆਉਂਦੀ ਅੱਗੇ ਲੋੜ ਜਾਣਦਾ ਸੀ ਪਿਉਣ ਦਾ ਜਾਣਦਾ ਹੀ ਨਹੀਂ ਜਿਹੜੀ ਅਗਰ ਉਹਦੀ ਲਾਉਂਦਾ ਕਿਉਂ ਜੇ ਅਕਲ ਹੁੰਦੀ ਭਜਾਉਣ ਦੀ ਤਾਂ ਲਾਉਂਦਾ ਕਿਉਂ ਵੀ ਇਹ ਜੜੀ ਹੋਈ ਅੱਗ ਕਰੂਗੀ ਕੀ ਜੇ ਅਕਲ ਹੁੰਦੀ ਤਾਂ ਇਹ ਰਾਹ ਕਿਉਂ ਫੜਦੇ ਥੋੜੇ ਥਾਲ ਥਾਨਕ ਆਰੰਭ ਹੈ ਥੋੜੇ ਥਾਲ ਥਾਨਕ ਆਰੰਭ ਜਗ੍ਹਾ ਥੋੜੀ ਸੀ ਸਮਾਂ ਥੋੜਾ ਸੀ ਜ਼ਿੰਦਗੀ ਦਾ ਪ੍ਰੋਗਰਾਮ ਵੱਡਾ ਲਿਖ ਲਿਆ ਪ੍ਰੋਗਰਾਮ ਵੱਡਾ ਲਿਖ ਲਿਆ ਥਾਂ ਥੋੜਾ ਸੀ ਨਕਸ਼ਾ ਬਣਾ ਲਿਆ ਦੋ ਬਿੱਗੇ ਦਾ ਥਾਂ ਸੀ ਦੋ ਬਿਸਵੇ ਕਹਿੰਦਾ ਢਾਈ ਵਸਵੇ ਤਾਂ ਵਿੱਚ ਰਸੋਈਓ ਬਣਾਉਣੀ ਹੈ ਨਕਸ਼ੇ ਤੇ ਤਾਂ ਰਸੋਈ ਬਣਾ ਲਈ ਢਾਈ ਵਿਸਵੇ ਚ ਕੁੱਲ ਪਲਾਟ ਹੈ ਗੱਲਾਂ ਦੋ ਵਿਸਵੇ ਦਾ ਸਭ ਕੁਝ ਬਣਾਉਣਾ ਭਾਈ ਕਮਰੇ ਵੀ ਬਣਾਉਣੇ ਨੇ ਡਰਾਈਂਗ ਰੂਮ ਵੀ ਬਣਾਉਣਾ ਹੈ ਬਾਥਰੂਮ ਵੀ ਬਣਾਉਣਾ ਹੈ ਲੌਂਜ ਵੀ ਰੱਖਣਾ ਹੈ ਗੱਡੀ ਵੀ ਅੰਦਰ ਬਾੜਨੀ ਹੈ ਥਾਂ ਥੋੜਾ ਸਮਾਂ ਥੋੜਾ ਸੀ ਪ੍ਰੋਗਰਾਮ ਬਣਾ ਲਿਆ ਲੋਕ ਥਾਂ ਘਰ ਹੰਬ ਹੁਣ ਕੀ ਕਰਦਾ ਅਣਦਾਰੇ ਕੀ ਆ ਅਣਦਾਰੇ ਬਹੁਤ ਗਹਿਰਾ ਸਮੁੰਦਰ ਹੁਣ ਸਮੁੰਦਰ ਥਮਲਾ ਵੀ ਨਹੀਂ ਹੋ ਸਕਦਾ ਥਮਲਾ ਵੀ ਤਾਂ ਨਹੀਂ ਹੋ ਸਕਦਾ ਵੀ ਜੇ ਉਹਦੀ ਗਹਿਰਾਈ ਦਾ ਪਤਾ ਹੋਵੇ ਹੁਣ ਬਿਨ ਥਾਮਾ ਹੀ ਬੰਦਾ ਸਭ ਥਮਲੇ ਤੇ ਬਿਨਾਂ ਹੀ ਕਿਹੜਾ ਹੋਣਾ ਚਾਹੁੰਦਾ ਇਹਦਾ ਮਤਲਬ ਕੀ ਹੈ ਸਮਝ ਉਹ ਅਥਾ ਪਰਮੇਸ਼ਰ ਦੀ ਗੱਲ ਸ਼ੁਰੂ ਕਰਨ ਲਈ ਇੱਕ ਧਰਮ ਕ੍ਰੀਏਟ ਕਰ ਲਿਆ ਦਵਾ ਬਸ ਹੁਣ ਲੋਕਾਂ ਨੂੰ ਵਿਸ਼ਵਾਸ ਦਾ ਦਵਾ ਸਕਦਾ ਨਹੀਂ ਗੱਲਾਂ ਬਹੁਤ ਕਰਦਾ ਹੈ ਪਿੱਲਰ ਜਿਹੜੇ ਬਣਾਉਂਦਾ ਹੈ ਜਿਹੜੀਆਂ ਗੱਲਾਂ ਕਰਦਾ ਉਹਦਾ ਫੇਸ ਕੋਈ ਨਹੀਂ ਹੈ ਬੈਰ ਬਣਾ ਕੇ ਕਢਾਤਾ ਧਰਮ ਦਾ ਥੱਲੇ ਉਹਦੇ ਪੈਰ ਹੈ ਹੀ ਹੈ ਤਾਂ ਸੱਚ ਤੇ ਟਿਕੜੇ ਤੇ ਆ ਕੇ ਬਿਨ ਥੰਮੇ ਹੀ ਮੰਦਰ ਧਰਮ ਸਾਰੇ ਬਣਾਏ ਹੋਏ ਨੇ ਬਹੁਤ ਵੱਡੇ ਵੱਡੇ ਥਲੇ ਬੇਸ ਕੁਝ ਵੀ ਵਿਸ਼ਨੂੰ ਤੇ ਸ੍ਰਿਸ਼ਟੀ ਕਹਿੰਦੇ ਮਹਾਂ ਪਰਲੇ ਆ ਗਈ ਵਿਸ਼ਨੂੰ ਖੀਰ ਸਾਗਰ ਚ ਕਿਉਂਕਿ ਵਿਸ਼ਨੂੰ ਕਿੱਥੋਂ ਆਇਆ ਤੇ ਖੀਰ ਸਾਗਰ ਕਿੱਥੋਂ ਆਇਆ ਬਸ ਸਾਰੇ ਖਤਮ ਹੋ ਗਿਆ ਬਿਰਥਾਂ ਮੈਂ ਹੀ ਮੰਦਰ ਸਮਝ ਇਹ ਪਿੱਲਰ ਦਾ ਆਧਾਰ ਹੈ ਪਿੱਲਰ ਦਾ ਆਧਾਰ ਹੈ ਝੂਠ ਵਿਸ਼ਨੂ ਕਿੱਥੋਂ ਆਇਆ ਖੀਰ ਜ਼ਾਕਰ ਕਿੱਥੋਂ ਆਇਆ ਤੁਸੀਂ ਕਹਿੰਦੇ ਸਭ ਕੁਝ ਨਸ਼ਟ ਹੋ ਗਿਆ ਦੋ ਚੀਜ਼ਾਂ ਪਈਆਂ ਨੇ ਆਦਮੀ ਹੈ ਇੱਕ ਪਿਆ ਵਿਸ਼ਨੂ ਫਿਰ ਉੱਤੇ ਸ਼ੇਸ਼ ਨਾਗ ਵੀ ਹੈਗਾ ਜੇ ਆਦਮੀ ਹੈ ਕੋਈ ਖਾਦਾ ਵੀ ਹੋਊਗਾ ਜੇ ਆਦਮੀ ਹੋਗਾ ਕੱਪੜੇ ਵੀ ਪਾਏ ਹੋਏ ਨੇ ਸਾਰੇ ਝੂਠ ਹੈ ਫਿਰ ਨਸ਼ਟ ਹੋਏ ਨਹੀਂ ਕੁਝ ਇਹ ਬਿਨਾਏ ਪਿਲਰਾਂ ਤੋਂ ਮੰਦਰ ਨਹੀਂ ਬਣਾਏ ਹੋਏ ਬੱਤਾ ਹੁਣ ਪਤਾ ਲੱਗਿਆ ਕੀ ਗੱਲ ਹੈ ਗੁਰਬਾਣੀ ਦਾ ਕੋਈ ਬੇਸ ਹੈ ਬਿਨਾ ਥੱਪਾ ਤੋਂ ਨਹੀਂ ਮੰਦਰ ਹੈ ਬਣਾਏ ਹੋਏ ਸਾਚੇ ਤੋਂ ਪਵਨਾ ਪਿਆ ਪਵਨਾ ਤੋਂ ਜਲ ਹੋਏ ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤ ਸਮੋਏ ਇਹ ਤਾਂ ਹੈਗਾ ਨਾਲੇ ਗੁਰਬਾਣੀ ਅਥਾ ਮੰਨਦੀ ਹੈ ਪਰ ਇੰਨਾ ਕਥਾ ਹੈਗਾ ਇੰਨਾ ਕਥਾ ਹੈਗਾ ਇੰਨੀ ਕਿ ਸਮਝ ਆਈ ਹੈ ਸਾਰੇ ਦੀ ਸਮਝ ਨਹੀਂ ਆਈ ਸਾਰਾ ਅਥਾ ਹੈ ਕੁਛ ਕੁਛ ਪਾਇਓ ਭੇਦ ਕਰਕੇ ਚੱਲਿਆ ਕਬੀਰ ਕੀ ਚੱਲਿਆ ਕੁਛ ਕੁਛ ਪਾਇਓ ਭੇਦ ਕਰਕੇ ਚੱਲੇ ਥੋੜਾ ਜਿਹਾ ਭੇਦ ਆਇਆ ਕੁਛ ਥੋੜਾ ਜਿਹਾ ਬਾਕੀ ਅਥਾ ਹੈ ਸਭ ਕੁਝ ਕੁਝ ਜਿੰਨਾ ਕੁ ਭੇਦ ਆਇਆ ਉਹਦੀ ਇੱਕ ਗੱਲ ਉਸੇ ਨੂੰ ਬੇਸ ਬਣਾ ਕੇ ਸਾਰਾ ਮੰਦਰ ਕਾਇਮ ਕੀਤਾ ਸਾਰਾ ਧਰਮ ਦਾ ਜਿਹੜਾ ਹੈ ਨਾ ਕਿਲਾ ਇਹ ਜਿਹੜਾ ਧਰਮ ਦਾ ਬਣਾਇਆ ਰਾਜ ਕਿਲਾ ਇਹ ਉਹਦੇ ਤੇ ਬਣਾਇਆ ਸਾਰਾ ਕੁਝ ਹੈ ਥਾ ਕੁਝ ਗੱਲ ਠੋਸ ਹੈ ਉੱਥੇ ਕੁਝ ਵੀ ਢੋਸ ਨਹੀਂ ਹੈ ਬੇਸੇ ਨਹੀਂ ਹੈ ਕਿਸੇ ਧਰਮ ਦਾ ਥੋੜੇ ਥਣ ਥਾਣਕ ਅਰੰਭ ਹੈ ਬਿਨ ਥੰਮੋ ਹੀ ਮੰਦਰ ਇਹ ਜਿਹੜੀ ਗੱਲ ਸੀ ਬਿਨ ਥੰਮੇ ਹੀ ਮੰਦਰ ਥੰਮਾ ਹੈ ਇਹ ਗੱਲ ਬੁਝਾਰਤ ਬੜੀ ਤਗੜੀ ਸੀ ਉਹ ਮੰਦਰ ਮੰਨ ਕੇ ਮੈਂ ਥੰਮ ਜੂਗਾ ਥਮ ਥਮ ਸੱਚ ਤਾਂ ਹੈ ਨਹੀਂ ਸੱਚ ਬਿਨਾ ਮਨ ਨਹੀਂ ਖੜਨਾ ਹੈ ਇਹਨਾਂ ਧਰਮਾਂ ਤੇ ਮਨ ਤਾਂ ਨਹੀਂ ਖੜਦਾ ਮਨ ਮੰਦਰ ਹੈ ਨਾ ਮਨ ਮੰਦਰ ਖੜੂਗਾ ਕਦ ਜਦ ਸੁਰਤ ਦੀ ਥੁੱਬੀ ਲੱਗ ਜੂਗੀ ਵਿੱਚ ਤਾਂ ਖੜੂ ਜਦ ਸੁਰਤ ਥੁੱਬੀ ਵੜ ਕੇ ਨਾ ਮਨ ਨੂੰ ਸਹਾਰਾ ਦਊ ਤਾਂ ਮਨ ਖੜੂਗਾ ਵਰਨਾ ਮਨ ਨਹੀਂ ਖੜਦਾ ਮਨ ਤਾਂ ਇੱਕ ਟੈਂਟ ਹੈ ਟੈਂਟ ਨਹੀਂ ਹੁੰਦਾ ਉਹ ਸੁਰਤ ਗਿਰ ਗਈ ਮਨ ਗਿਰ ਗਿਆ ਟੱਟ ਗਿਰ ਗਿਆ ਤੱਬੂ ਗਿਰ ਗਿਆ ਜੇ ਵਰਜਾਲੇ ਚੋਬ ਖੜੀ ਹੈ ਤਾਂ ਚਾਰੜੀ ਖੜੀ ਹੈ ਮਨ ਮੰਦਰ ਮੇ ਮਨਸਾ ਥਮ ਮਨ ਦੀ ਇੱਛਾ ਦਾ ਥੰਮ ਬੜਾ ਕੇ ਸਾਰੀ ਇਹ ਮਤ ਖੜੀ ਉਹਦੇ ਆਸਰੇ ਮਨ ਦੀ ਇੱਛਾ ਨਹੀਂ ਰੁਕ ਸਕਦੀ ਸਾਰੀਆਂ ਮੱਤਾਂ ਬੰਦੀਆਂ ਨੇ ਇਹ ਦਸਤੀ ਹੈ ਨਹੀਂ ਕੱਟੀ ਜਾ ਸਕਦੀ ਮਨ ਦੀ ਇੱਛਾ ਇੱਥੇ ਮਨ ਦੀ ਇੱਛਾ ਨੂੰ ਕਢਾਉਣ ਦਾ ਥੱਬ ਹੈ ਬਣਾਤਾ ਬੇਸ ਹੈ ਕਿਵੇਂ ਖੜਦੀ ਹੈ ਗੱਲ ਦੱਸਦੀ ਗਿਆਨ ਦਾ ਬੰਦਾ ਮਨ ਹੈ ਪਰ ਗੁਰਬਿਰ ਗਿਆਨ ਨਾ ਇਹ ਬੇਸ ਹੈ ਉੱਥੇ ਬੇਸ ਕੋਈ ਨਹੀਂ ਉੱਥੇ ਬੇਸ ਹੈ ਝੂਠ ਸਿਮਰਤ ਬੇਦ ਪ੍ਰਾਣ ਪੁਕਾਰਨ ਗਿਆਨ ਬਿਨਾ ਸਭ ਗਿਆਨ ਹੈ ਨਹੀਂ ਉਹ ਗਿਆਨ ਦਾ ਬੰਦਾ ਬਣ ਰਿਹਾ ਜਿਹੜਾ ਸੀ ਨਾ ਉਹ ਗਿਆਨ ਹੈ ਨਹੀਂ ਉਹ ਸ਼ਰਧਾ ਦੇ ਆਸਰੇ ਘੜਾਉਂਦੇ ਨੇ ਝੂਠ ਦੇ ਆਸਰੇ ਘੜਾਉਂਦੇ ਨੇ ਸੱਚ ਦੇ ਆਸਰੇ ਵੱਲੋਂ ਨਹੀਂ ਖੜਦੇ ਸੱਚ ਦੇ ਆਸਰੇ ਵੱਲੋਂ ਨਹੀਂ ਖੜਦੇ ਖੜਾ ਸੀ ਕਬੀਰ ਨੇ ਟੈਸਟ ਕਰ ਲਿਆ ਝੂਠ ਦੇ ਆਸਰੇ ਘੜਾਇਆ ਸੀ ਲੋ ਉਹ ਕੁਝ ਨਹੀਂ ਮਿਲਿਆ ਜਿਹੜਾ ਕੁਝ ਕਹਿੰਦੇ ਤੈਨੂੰ ਮਿਲੂਗਾ ਅਖਰ ਉਹ ਉਹਨੇ ਧਰਮੀ ਸ਼ਰਤਾਂ ਬੜਾ ਸ਼ਰਤੀ ਤਾਂ ਉਹਨੂੰ ਜਾ ਕੇ ਬੇਸ ਤੋਂ ਮਿਲਿਆ ਇਹ ਮੇਰਾ ਬਗਰ ਤੋਂ ਇਹ ਭਗਤਾਂ ਦੀ ਬਾਣੀ ਸੀ ਭਗਤਾਂ ਦੀ ਕਥਾ ਸੀ ਹਰ ਕੀ ਕਥਾ ਸੀ ਜਾਂ ਰਾਜਾ ਰਾਮ ਦੀ ਕਹਾਣੀ ਸੀ ਗ੍ਰੰਥਾਂ ਵਿੱਚ ਦਰ ਸੀ ਬਗਰ ਸੀ ਉਹ ਤਾਂ ਪੜ੍ਹ ਲਈ ਸਮਝ ਆ ਗਈ ਸਾਡੇ ਕੋਲ ਵੀ ਹੋਈ ਆ ਭਾਸ਼ਾ ਦਾ ਫਰਕ ਬੋਲੀ ਦਾ ਫਰਕ ਹੈ ਨਾ ਬੋਲੀ ਬਦਲਦੀ ਰਹਿੰਦੀ ਹੈ ਬੋਲੀ ਬਦਲ ਗਈ